ਹਾਥ ਤਰਮੁੰਡ ਜੁਦ ਕਥਨ ਅੰਗਰਸਾਵਲ ਛੰਦ ਪਠਿਓ ਤੀਨ ਮੁੰਡੰ ਚਲਿਓ ਸੈਨ ਝੁੰਡੰ ਕ੍ਰਿਤੀ ਚਤਰ ਜੋ ਦੀ ਮੰਡੇ ਪਰਮ ਕ੍ਰੋਧੀ ਬਕੈ ਮਾਰ ਮਹਾਰੰਗ ਤਜੈ ਬਾਣ ਧਾਰੰ ਹਨੂਮੰਤ ਕੋ ਪੇਰਣ ਪਾਏ ਰੋਪੇ ਅਸੰਗ ਛੀਨ ਲੀਨੋ ਤਿਸੀ ਕੰਠ ਦੀਨੋ ਹਨਿਓ ਕਸ਼ਟ ਨੈਨੰ ਹਸੇ ਦੇਵ ਗੈਣੰ ਇਤ ਸ੍ਰੀ ਵਿਜਿਤਰ ਨਾਟਕ ਰਾਮ ਅਵਤਾਰ ਤ੍ਰਿਮੁੰਡ ਬਧਾ ਧਿਆਇ ਸਮਾਪਤ ਮਸਤ ਆਤਮ ਹੋਤਰ ਮੰਤਰੀ ਜੁਧ ਕਥਨੰ ਰਸਾਵਲ ਛੰਦ ਸੁਣਿਓ ਲੰਕਨਾਥੰ ਧੁਨੇ ਸਰਬ ਮਾਥੰ ਕਰਿਓ ਮਦ ਪਾਨੰ ਪਰੇ ਵੀਰ ਮਾਨੰ ਮੈਂ ਖਾਸ ਕਰਖੈ ਸਰੰਗ ਧਾਰ ਵਰਖੈ ਮਹੋਦਰਾਦਿ ਵੀਰੰ ਹਠੇ ਖਗ ਧੀਰੰ ਮੋਹਣੀ ਛੰਦ ਟਲ ਹਲ ਸੋ ਟੱਲੀ ਟੋਲਾਣ ਰੰਗਾ ਪੰਕ ਲੋਲਾਣ ਪਰਣੰਕ ਸੁਨਦੰਗ ਨਾ ਪੀਰੰ ਪਰਣੰਕ ਸੋ ਬੱਜੇ ਮੱਜੀਰੰ ਪਰਣੰਕ ਸਪੇਰੀ ਕੋਰਾਣੰਗ ਜਨ ਸਾਵਣ ਪਾਦੋ ਮੋਰਾਣੰਗ ਉਛਲੀਏ ਪਖਰੇ ਪਾਵੰਗ ਮੱਚੇ ਜੁਝਾਰੇ ਜੋ ਦੰਗੰ ਸਿੰਧੁਰੀਏ ਸੁੰਡੀ ਦੰਤਾਲੇ ਨੱਚੇ ਪਖਰੀਏ ਮੁਛਾਲੇ ਓਰੜੀਏ ਸਰਬੰ ਸੈਣਾਇੰ ਦੇਖੰਤ ਸੁਦੇਵੰ ਗੈਣਾਇੰ ਚੱਲੈ ਅਬ ਛੜੀਆਂ ਉਝਾਣ ਰਣ ਉਠੈ ਬਹਿ ਬੱਬਾੜੰ ਖੈ ਕੁੰਮੇ ਕਾਇੰ ਅਘਾਇੰ ਪੂਡਿਗੇ ਅਧੋ ਅਧਾਇੰ ਰੇਸ ਮੰਡੈ ਛੰਡੈ ਔ ਛੰਡੈ ਹੱਠ ਹਸੈ ਕਸੈ ਕੋ ਅੰਡੈ ਰਿਸ ਬਾਹੈ ਗਾਹੈ ਜੋ ਧਾਨ ਗਣ ਰੋਹੈ ਜੋ ਹੈ ਕ੍ਰੋਧਾਨੰ ਰਣ ਗੱਜੈ ਸੱਜੈ ਸ਼ਸਤਰਾਣ ਧਨ ਕਰਖੈ ਬਰਖੈ ਅਸਤਰਾਣ ਦਲਗਾ ਹੈ ਬਾਹੈ ਰਣ ਜੈ ਲੁਜੈ ਲੁਝਾਰੰ ਪਟ ਭੇਦੇ ਛੇਦੇ ਬਰਮਾਇੰ ਭੂ ਡਿੱਗੇ ਚੌਰੰ ਚਰਮਾਇੰ ਉੱਗੇ ਜੰਦੇ ਦੇ ਮਤਵਾਲੇ ਛੱਲੇ ਜੋ ਰਾਵਲ ਜਟਾਲੇ ਹਠੇ ਤਰਵਰੀਏ ਹੰਕਾਰੰ ਮੱਚੇ ਪਖਰੀਏ ਸੂਰਾਰੰ ਅੰਕੁੜੇ ਅੰਗਵੀਰੰ ਐਠਾਲੇ ਤਨ ਸੋਹੇ ਪਤਰੀ ਪਤਰਾਲੇ ਨਵ ਨਾਵਕ ਛੰਦ ਤਰ ਪਰ ਪਰ ਸਰ ਨਿਰਖਤ ਸੁਰ ਨਰ ਹਰਪੁਰ ਪੁਰ ਸਰ ਨਿਰਖਤ ਬਰ ਨਰ ਬਰਖਤ ਸਰ ਬਰ ਕਰਖਤ ਧਨ ਕਰ ਪਰ ਹਰਪੁਰ ਕਰ ਨਿਰਖਤ ਬਰ ਨਰ ਸਰਬਰ ਧਾਰ ਕਰ ਪਰ ਹਰਪੁਰ ਸਰ ਪਰਖਤ ਨਰ ਨਿਸਰਤ ਉਰ ਧਾਰ ਉਜਰਤ ਜੁਜ ਕਰ ਬਿਜਰਤ ਜੁਜ ਨਰ ਹਰਖਤ ਸਰ ਬਰਖਤ ਸੇਤ ਸਰ ਚੋਰ ਚਰ ਕਰ ਕਰ ਡਰ ਡਰ ਧਾਰ ਹਰ ਹਰ ਬਰ ਧਾਰ ਕਰ ਬਹਿਰਤ ਉਠ ਨਰ ਉਚਰਤ ਜਸ ਨਰ ਬਿਜਰਤ ਧਾਸ ਨਰ ਥਰਕਤ ਨਰ ਹਰ ਬਰਖਤ ਉਹ ਪਰ ਤਿਲਕੜੀਆ ਛੰਦ ਚਟਾਕ ਚੋਟਾ ਹੈ ਟਾਕ ਕੋਟਾ ਹੈ ਝਾਗ ਝਾੜਾ ਹੈ ਤੜਾਕ ਤਾੜਾ ਹੈ ਫਿਰੰਤ ਹੂਰੰਗ ਬਰੰਤ ਸੂਰੰਗ ਰਣੰਤ ਹੰਗ ਉਠੰਤ ਕਰੋਹੰ ਭਰੰਤ ਪਤਰੰਗ ਤੁਟੰਤ ਐਤਰੰਗ ਚੜੰਤ ਅਗਨੰਗ ਜਲੰਤ ਜਗਨੰਗ ਤੁਟੰਤ ਖੋਲੰਗ ਜਟੰਤ ਟੋਲੰਗ ਖਿਮੰਤ ਖੱਗੰਗ ਉਠੰਤ ਅਗੰਗ ਚਲੰਤ ਬਾਣੰਗ ਰੁਕੰਗ ਦਿਸਾਣੰਗ ਅਪਾਦ ਸ਼ਸਤਰੰਗ ਅਘਾਤ ਅਸਤਰੰਗ ਖਾਂਤ ਖਤਰੀ ਭਰੰਤ ਐਤਰੀ ਬੁਠੰਤ ਬਾਣੰਗ ਖਿਵੈ ਕਿਰਪਾਨੰਗ ਦੋਹਰਾ ਲੁਥ ਜੁਥ ਬਿਥੁਰ ਰਹੀ ਰਾਵਣ ਰਾਮ ਵਿਰੋਧ ਅਤੇ ਉਹ ਮਹੋਦਰ ਦੇ ਕਰ ਹਾਰੇ ਹਾਰੇ ਫਿਰਿਓ ਸੋ ਕ੍ਰੁੱਧ ਇਤ ਸ੍ਰੀ ਵਿਤਰਨਾਟ ਕੇ ਰਾਮ ਅਵਤਾਰ ਮਹੋਦਰ ਮੰਤਰੀ ਬਧੈ ਧਿਆਏ ਸਮਾਪਤ ਮਸਤ ਅਥ ਇੰਦਰ ਜੀ ਜੁਦ ਕਥਨ ਸਿਰ ਖਿੰਡੀ ਚੰਦ ਜੁੱਟੇ ਵੀਰ ਜਾਰੇ ਤੱਗਾ ਵੱਜੀਆਂ ਬੱਜੇ ਨਾਦ ਕਰਾਰੇ ਦਲਾ ਮਸਾਦਾ ਲੁਝੇ ਕਾਰਨ ਆਰੇ ਸੰਗਰ ਸੂਰਮੇ ਮੁੱਠੇ ਜਾਣ ਡਰਾਰੇ ਘਣੀਰ ਕੈਬਰੀ ਵੱਜੇ ਸੰਗਲੀਆ ਲੈ ਹਾਠਾਂ ਜੁਟੀਆਂ ਖੇਤ ਵਹੇ ਮੁਛਾਲੇ ਕਹਰ ਤਤਾਰ ਚੇ ਡਿੱਗੇ ਵੀਰ ਜੁਝਾਰੇ ਹੁੰਗਾ ਫੁੱਟੀਆਂ ਬੱਕੇ ਜਨਮਤ ਵਾਲੇ ਭੰਗਾ ਖਾਏ ਕੈ ਓਰਲ ਏ ਹੰਕਾਰੀ ਧੱਗਾ ਵਾਏ ਕੈ ਵਾਹੇ ਫਿਰੇ ਤਰਵਾਰੀ ਸੂਰੇ ਸੂਰਿਆਂ ਵੱਗੈ ਰਤ ਚਲਾਰੀ ਚਾੜੀ ਕੈਬਰੀ ਪਾਈ ਤੂੰ ਲੁਝਾਰੀ ਰਾਵਣ ਰਾਮ ਦੀ ਚੋਬੀ ਤੌਸ ਵਜਾਈ ਸੰਗਰ ਮਚਿਆ ਬਾਹ ਫਿਰੇ ਵਹਿਰਾਈ ਤੁਰੇ ਤਤਾਰ ਚੇ ਹੂਰਾ ਚਿਤ ਵਧਾਈ ਅੰਬਰ ਪੂਰਿਆ ਜੋਧਿਆਂ ਦੇਖਣ ਤਾਈ ਹੂਲੇ ਹੋਈਆਂ ਪਾਦਰੀ ਛੰਦ ਇੰਦਰਾਰ ਵੀਰ ਕੋ ਪਿਓ ਕਰਾਲ ਮੁਕਤੰਤ ਬਾਣ ਗਏ ਤਨ ਵਿਸਾਲ ਥਰਕੰਤ ਲੁਥ ਫਰਕੰਤ ਬਾਜ ਜੰਦ ਸੂਰ ਅਛਰੈ ਉਛਾ ਚਮਕੰਤ ਚੱਕਰ ਸਰਖੰਤ ਸੇਲ ਜੁਮੇ ਜਟਾਲ ਜਨ ਗੰਗ ਮੇਲ ਸੰਘਰੇ ਸੂਰਿਆ ਘਾਏ ਘਾਏ ਬਰਖੰਤ ਬਾਣ ਚੜ ਚਉ ਚਾਏ ਸੁਮਲੇ ਸੂਰ ਆਹਰੇ ਜੰਗ ਬਰਖੰਤ ਬਾਣ ਬਿਖ ਧਰ ਸੁਰੰਗ ਨਭ ਹੋਇ ਲੋ ਸਰ ਬਰਖ ਧਾਰ ਸਭ ਊਚ ਨੀਚ ਕਿੰਨੇ ਸੁਮਾਰ ਸਭ ਸ਼ਸਤਰ ਅਸਤਰ ਵਿਦਿਆ ਪ੍ਰਵੀਨ ਸਰਤਾਰ ਬਰਖ ਸਰਦਾਰ ਚੀਨ ਰਗਰਾਜ ਆਦ ਮੋਹੇ ਸੋ ਵੀਰ ਦਲ ਸਹਿਤ ਭੂਮ ਡਿੱਗੇ ਅਧੀਰ ਤਬ ਕਹੀ ਦੂਤ ਰਾਵਣ ਜਾਏ ਕਬ ਕਟ ਕੇ ਆਜ ਜੀਤਿਓ ਬਨਾਏ ਸੀ ਭਜੋ ਆਜ ਹੋਏ ਕਹਿ ਨਚੀਤ ਸੰਘਰੇ ਰਾਮ ਰਣ ਇੰਦਰਜੀਤ ਤਬ ਕਹਿ ਵੈਣ ਤ੍ਰਿਜਟੀ ਬੁਲਾਏ ਰਣ ਮ੍ਰਿਤਕ ਰਾਮ ਸੀਤਾ ਦਿਖਾਏ ਲੈ ਗਈ ਨਾ ਜਹ ਗਰੇ ਖੇਤ ਮ੍ਰਿਗ ਮਾਰ ਸਿੰਘ ਜਿਉ ਸੁਭਤਾ ਚੇਤ ਸੀ ਨਿਰਖਨਾਥ ਮਨ ਮਹਿ ਰਸਾਨ ਦਸ ਔਰ ਚਾਰ ਵਿਦਿਆ ਨਿਧਾਨ ਪਰ ਨਾਗ ਮੰਤਰ ਸੰਘਰੀ ਪਾਸ ਪਾਤੀ ਭਰਾਤ ਜਾਇ ਚਿਤ ਭਇਓ ਉਲਾਸ ਸੀ ਗਈ ਜਗੇ ਅੰਗ ਰਾਏ RAM ਦਲ ਸਹਿਤ ਭਰਾਜ ਧਰਮ ਧਾਮ ਬੱਜੇ ਸੁਨਾਦ ਗੱਜੇ ਸੁਬੀਰ ਸੱਜੇ ਹਥਿਆਰ ਭੱਜੇ ਅਧੀਰ ਸੁੰਭਲੇ ਸੂਰ ਸਰਬਰਖ ਜੁਦ ਹਨ ਸਾਲ ਤਾਲ ਵਿਕਰਾਲ ਕ੍ਰੁੱਧ ਤਦ ਜੁਦ ਸੁਧ ਸੁਰ ਮੇਗ ਧਰਨ ਥਲ ਗਿਓਨ ਕੁੰਭਲਾ ਹੋਮ ਕਰਨ ਲਗ ਬੀਰ ਤੀਰ ਲੰਕੇ ਸਾਨ ਇਮ ਕਹਿ ਬੈਣ ਤਜ ਭਰਾਤ ਕਾਨ ਆਏ ਹੈ ਸਤਰੇ ਹੇ ਘਾਤ ਹਾਥ ਇੰਦਰਾਰ ਬੀਰ ਅਰਬਰ ਪ੍ਰਮਾਤ ਨਿਜ ਮਾਸ ਘਾਟ ਕਰ ਕਰਤ ਹੋਮ ਥਰ ਹਰਤ ਭੂਮ ਯਰ ਚਕਤ ਬਿਓਮ ਤਹਾ ਗਇਓ RAM ਪ੍ਰਾਤਾ ਨਿਸੰਗ ਕਰ ਧਰੇ ਤਨਖ ਕਟ ਕਸ ਨਿਖੰਗ ਚਿੰਤੀ ਸੋਚਿਤ ਦੇਵੀ ਪ੍ਰਚੰਡ ਅਰਹਣਿਓ ਬਾਣ ਕੀਨੋ ਦੁਖੰਡ ਰਿਪ ਫਿਰੇ ਮਾਰ ਦੁੰਦ ਬਜਾਏ ਉਤ ਭੱਜੇ ਦਈਤ ਦਲਪਤ ਜੁਝਾਏ ਇਤ ਇੰਦਰਜੀਤ ਵਧੈ ਧਿਆਏ ਸਮਾਪਤ ਮਸਤ ਆਥਿਆਤ ਕਾਇ ਦਈ ਜੁਧ ਕਤਨੰ ਸੰਗੀਤ ਪਧਿਸ਼ਟ ਕਾ ਛੰਦ ਕਾਗੜ ਦੰਗ ਕੋਪ ਕਹਿ ਦਈ ਤਰਾ ਜਾਗੜ ਦੰਗ ਜੁਧ ਗੋ ਸਜਿਓ ਸਾਜ ਬਾਗੜ ਦੰਗ ਵੀਰ ਬੁੱਲੇ ਅਨੰਤ ਰਾਗੜ ਦੰਗ ਰੋਸ ਰੋਹੇ ਦੁਰੰਤ ਪਾਗੜ ਦੰਗ ਪਰਮ ਬਾਜੀ ਬੁਲੰਤ ਚਾਗੜ ਦੰਗ ਚਤਰ ਨਟ ਜਿਉ ਕੁਦੰਤ ਕਾਗੜ ਦੰਗ ਕਰੂਰ ਕੱਢੇ ਹਥਿਆਰ ਆਗੜ ਦੰਗ ਆਣ ਬੱਜੇ ਜੁਝਾਰ ਰਾਗੜ ਦੰਗ ਰਾਮ ਸੈਨਾ ਸੁਕਰੁੱਧ ਜਾਗੜ ਦੰਗ ਜਵਾਨ ਜੁਜੰਤ ਜੁੱਧ ਨਾਗੜ ਦੰਗ ਨਿਸ਼ਾਨ ਨਵ ਸੈਨ ਸਾਜ ਮਾਗੜ ਦੰਗ ਮੂੜ ਮਕਰਾਸ ਗਾਜ ਆਗੜ ਦੰਗ ਏਕ ਕਾਏ ਵੀਰ ਰਾਗੜ ਦੰਗ ਰੋਸ ਤੀਨੇ ਗਹੀਰ ਆਗੜ ਦੰਗ ਏਕ ਕਹੋ ਕੇ ਅਨੇਕ ਸਾਗੜ ਦੰਗ ਸਿੰਧ ਬੇਲਾ ਵਿਵੇਕ ਤਾਗੜਦੰਗ ਤੀਰ ਛੁਟੈ ਅਪਾਰ ਬਾਗੜਦੰਗ ਬੂੰਦ ਬਨ ਦਲ ਅਨਚਾਰ ਆਗੜਦੰਗ ਅਰਬ ਟੀਟੀ ਪ੍ਰਮਾਨ ਚਾਗੜਦੰਗ ਚਾਰ ਚੀਟੀ ਸਮਾਨ ਬਾਗੜਦੰਗ ਵੀਰ ਬੌੜੇ ਨੇਖ ਜਾਗੜਦੰਗ ਜੁਧ ਅਤਕਾਏ ਦੇਖ ਦਾਗੜਦੰਗ ਦੇਵ ਜੈ ਜੈ ਕਹੰਤ ਭਾਗੜਦੰਗ ਭੂ ਤਨ ਤਨ ਪਨੰਤ ਕਾਗੜਦੰਗ ਕਹਕ ਕਾਲੀ ਕਰਾਲ ਜਾਗੜਦੰਗ ਜੂ ਜੁਗਣ ਵਿਸਾਲ ਭਾਗੜਦੰਗ ਭੂਤ ਪੈ ਅਨੰਤ ਸਾਗੜਦੰਗ ਸ੍ਰੋਣ ਪਾਣ ਕਰੰਤ ਡਾਗੜਦੰ ਡੌਰ ਡਾਕਣ ਡਹਕ ਕਾਗੜਦੰ ਕਰੂਰ ਕਾ ਕਾਕੰ ਕਹਕ ਚਾਗੜਦੰ ਚਤਰ ਚਾਵੜੀ ਚਿਕਾਰ ਪਾਗੜਦੰ ਭੂਤ ਡਾਰਤ ਤੁਮਾਰ ਹੋਆ ਛੰਦ ਟੁੱਟੇ ਪਰੇ ਨਵੇ ਮੁਰੇ ਅਸੰਗ ਧਰੇ ਰੇ ਸੰਗ ਪਰੇ ਛੁੱਟੇ ਸਰੰਗ ਚੱਕਿਓ ਹਰੰਗ ਰੁਗੀ ਦੇ ਸੰਗ ਚੱਪੇ ਕੇ ਸੰਗ ਛੁਟੰਗ ਸਰੰਗ ਰਿ ਸੰਗ ਪਰੰਗ ਗਿਰੈ ਪਟੰਗ ਜਿਮ ਅਟੰਗ ਘੁਮੇ ਕਯੰਗ ਪਰੇ ਭਯੰਗ ਚਪੇ ਚਲੇ ਪਟੰਗ ਭਲੇ ਰਟੈ ਹਰੰਗ ਰਿ ਸੰਗ ਜਰੰਗ ਰੁਪੈ ਰਣ ਘੁਮੇ ਬ੍ਰਣੰ ਗਿਰੈ ਤਰੰਗ ਹੁਲੈ ਨਰੰਗ ਸਰੰਗ ਤਛੇ ਕਛੰਗ ਕਛੇ ਘੁਮੇ ਬ੍ਰਣੰ ਭ੍ਰਮੇ ਰਣੰ ਲਜੰਗ ਫਸੇ ਕਟੰਗ ਕਸੇ ਤੁਕੇ ਤਕੰ ਟੁਕੇ ਟਕੰ ਛੁਟੇ ਸਰੰਗ ਰੁਕੇ ਦਿਸੰ ਛਪੈ ਛੰਦ ਇਕ ਏਕਾ ਰੋਹਿ ਇਕ ਏਕਨ ਕਾ ਤੱਕਾ ਇਕ ਇਕ ਲੈ ਚਲੈ ਇਕ ਕਹ ਇਕੂ ਚੱਕਾ ਇਕ ਇਕ ਸਰ ਬਰਖੇ ਇਕ ਧਨ ਕਰ ਖਰੋਸ ਪਰ ਇਕ ਇਕ ਤਰਫਾਂ ਤੇ ਇਕ ਭਾਵ ਸਿੰਧ ਗਏ ਤਰ ਰਣ ਇਕ ਇਕ ਸਾਵੰਤ ਪਿੜੈ ਇਕ ਇਕ ਹੋਏ ਵਿਝੜੇ ਨਰ ਇਕ ਅਨਕ ਸ਼ਸਤਰਨ ਪੀੜੇ ਇਕ ਇਕ ਆਵ ਚੜ ਚੜੇ ਇਕ ਦੂਜ ਪੜ ਗਿਰਾਏ ਇਕ ਬਵਕੰਤ ਮਦ ਰਣ ਇਕ ਦੇਵ ਪੁਰ ਬਸਾ ਇਕ ਪਜ ਚਲਤ ਖਾਏ ਬ੍ਰਣ ਇਕ ਜੋ ਜੂਝੜੇ ਇਕ ਵਿਝੜੇ ਝਾੜਿਆਸ ਇਕ ਅਨਕ ਬ੍ਰਣ ਚੱਲੈ ਇਕ ਤੰਤ ਬਾਨ ਕਾਸੇ ਰਣ ਭੂ ਕੂ ਸਾਵੰਤ ਮੰਡੈ ਦੀਰਘ ਕਾਇ ਲਛਮਣ ਪ੍ਰਵਲ ਥਿਰ ਰਹਿ ਬ੍ਰਿਛ ਉਪ ਬਨ ਕੇ ਦੋ ਜਨ ਉੱਤਰ ਦਿਸ ਦੁਐ ਅਚਲ ਅਜਬਾ ਛੰਦ ਜੁੱਟੇ ਬੀਰੰ ਛੁੱਟੇ ਤੀਰੰ ਟੁੱਕੀ ਢਾਲੰ ਕਰੋਹੇ ਕਾਲੰ ਢੰਕੇ ਢੋਲੰ ਬੰਕੇ ਬੋਲੰ ਕੱਛੇ ਸ਼ਸਤਰੰ ਅਛੈ ਅਸਤਰੰ ਕ੍ਰੋਧੰ ਗਲਤੰ ਬੋਧੰ ਦਲਤੰ ਗੱਜੈ ਵੀਰੰ ਤੱਜੈ ਤੀਰੰ ਰੱਤੇ ਨੈਣੰ ਮੱਤੇ ਬੈਣੰ ਲੁਜੈ ਸੂਰੰ ਸੁਜੈ ਹੂਰੰ ਲੱਗੈ ਤੀਰੰਗ ਪੱਗੈ ਵੀਰੰਗ ਰੋਸ ਰੁਝੈ ਅਸਤਰੰਗ ਜੁਝੈ ਝੁਮੇ ਸੂਰੰਗ ਘੁਮੇ ਹੂਰੰਗ ਚੱਕੈ ਚਾਰੰਗ ਬੱਕੈ ਮਾਰੰ ਪਿੱਦੇ ਬਰਮੰ ਛਿੱਦੇ ਚਰਮੰ ਟੁੱਟੈ ਖੱਗੰ ਉਠੈ ਅਗੰ ਨੱਚੇ ਤਾਜੀ ਗੱਜੇ ਗਾਜੀ ਡਿੱਗੇ ਵੀਰੰ ਤੱਜੇ ਤੀਰੰ ਝੁੰਮੇ ਸੂਰੰ ਘੁੰਮੀ ਹੂਰੰ ਕੱਛੇ ਬਾਣ ਮੱਤੇ ਮਾਨ ਪਾਧਰੀ ਚੰਦ ਤੈ ਭਇਓ ਕੋਰ ਆਹ ਵਪਾਰ ਰਣ ਭੂ ਚੂ ਜੁਝੇ ਜੁਜਾਰ ਇਤ ਰਾਮ ਪਤ ਕਾਇ ਉਤ ਰਿਸ ਜੁਜ ਉਝਰੇ ਰਾਜਪੁਤ ਤਵ ਰਾਮ ਪ੍ਰਾਤ ਤਤ ਕੀ ਢੋਸ ਜਿਮ ਪਰਤ ਅਗਨ ਕ੍ਰਿਤ ਕਰਤ ਜੋਸ ਗਹਿ ਬਾਣ ਪਾਣ ਤਜੇ ਅਨੰਤ ਜਿਮ ਜੇਠ ਸੂਰ ਕਿਰਣੈ ਦੁਰੰਤ ਪ੍ਰਣ ਆਪ ਮਦ ਬਾਹਤ ਅਨੇਕ ਪਰਨੈ ਨਾ ਜਾਹੇ ਕਹਿ ਏਕ ਏਕ ਉਝਰੇ ਵੀਰ ਜੁਝਣ ਜੁਝਾਰ ਜੈ ਸਬਦ ਦੇ ਭਾਗਤ ਪੁਕਾਰ ਰਿਪ ਕਰਿਓ ਸ਼ਸਤਰ ਅਸਤਰੰਗ ਵਿਹੀਨ ਬਹੁ ਸ਼ਸਤਰ ਸ਼ਾਸਤਰ ਵਿਦਿਆ ਪ੍ਰਵੀਨ ਹੈ ਮੁਕਤ ਸੂਤ ਬਿਨ ਭਇਓ ਗਵਾਰ ਕਾ ਚਪੇ ਚੋਰ ਜਿਮ ਬਲ ਸੰਭਾਰ ਰਿਪ ਹਣੇ ਬਾਣ ਬਜਰਵ ਘਾਤ ਸਮ ਚਲੇ ਕਾਲ ਕੀ ਜਵਾਲ ਤਾਤ ਤਬ ਕੁਪਿਓ ਵੀਰ ਅਤਕਾਏ ਐਸ ਜਨ ਪ੍ਰਲੈ ਕਾਲ ਕੋ ਮੇਘ ਜੈਸ ਇਮ ਕਰਨ ਲਾਗ ਲਪਟੈ ਲਬਾਰ ਜਿਮ ਜੁਬਨ ਹੀਨ ਲਪਟਾਏ ਨਾਰ ਜਿਮ ਦੰਤ ਰਹਿਤ ਗਹ ਸਵਾਨ ਸਸਕ ਜਿਮ ਗੈ ਬੈਸ ਬਲ ਜ ਰਸਕ ਜਿਮ ਦਰਬਹੀਨ ਕਜ ਕਰ ਵਪਾਰ ਜਨ ਸ਼ਸਤਰਹੀਨ ਰੁਜੋ ਜਜਾਰ ਜਿਮ ਰੂਪਹੀਨ ਬੇਸਵਾ ਪ੍ਰਭਾਵ ਜਨ ਬਾਜਹੀਨ ਰਤ ਕੋ ਚਲਾਵ ਤਬ ਤਮਕ ਦੇਗ ਲਛਮਣ ਉਦਾਰ ਤਾਹਣਿਓ ਸੀਸ ਕਿੰਨੋ ਦੁਫਾਰ ਤਬ ਗਿਰੋ ਵੀਰ ਅਦਕਾਏ ਏਕ ਲਗਤਾਹੇ ਸੂਰ ਭੱਜੇ ਅਨੇਕ ਕੇਸਰੀ ਵਿਜਿਤਰ ਨਾਟਕੇ RAM ਅਵਤਾਰ ਅਤਕਾਏ ਵਧੈ ਧਿਆਇ ਸਮਾਪਤਮ ਅਥ ਮਕਰਾਸ ਜੁਦ ਕਥਨੰ ਪਾਧਰੀ ਛੰਦ ਤਬ ਰੁਕਿਓ ਸੈਣ ਮਕਰਾ ਛਾਨੰ ਕਹ ਜਾਹੋ RAM ਨਹੀਂ ਪੈ ਹੋ ਜਾਨ ਜਿਨ ਹਤਿਓ ਤਾਤ ਰਣਮੋ ਅਖੰਡ ਸੋ ਲਰੋ ਆਨਮੋ ਸੋ ਪ੍ਰਚੰਡ ਇਮ ਸੁਣ ਕੁਬੈਣ ਰਾਮ ਅਵਤਾਰ ਗਹਿ ਸ਼ਸਤਰ ਅਸਤਰ ਕੋ ਪਿਓ ਬਹੁ ਬਹੁਤਾਨ ਬਾਣ ਤੇ ਹਣੇ ਅੰਗ ਮਕਰਾਜ ਮਾਰ ਡਾਰਿਓ ਨਿਸੰਗ ਜਬ ਹਤੇ ਬੀਰ ਅਰਹਣੀ ਸੈਣ ਤਬ ਭਜੋ ਸੂਰ ਹੋਏ ਕਰ ਨਿਚੈਣ ਤਬ ਕੁੰਭ ਔਰ ਅਨ ਕੁੰਭ ਆਨ ਦਲ ਰੁਕਇਓ RAM ਕੋ ਤਿਆ ਕਾਨ ਅਜਵਾ ਛੰਦ ਤ੍ਰਪੇ ਤਾਜੀ ਗੱਜੇ ਗਾਜੀ ਸੱਜੇ ਸ਼ਸਤਰੰ ਕੱਛੇ ਅਸਤਰੰ ਟੁੱਟੇ ਤਰਾਣ ਛੁੱਟੇ ਬਾਣ ਰੂਪੇ ਬੀਰੰ ਬੁੱਠੇ ਤੀਰੰ ਘੁੰਮੇ ਖਾਇੰ ਜੁੰਮੇ ਚਾਇੰ ਰੱਜੇ ਰੋਸੰ ਤੱਜੇ ਹੋਸੰ ਕੱਜੇ ਸੰਜੰਗ ਪੂਰੇ ਪੰਜੰਗ ਜੁਝੇ ਖੇਤੰ ਡਿੱਗੇ ਚੇਤੰ ਘੇਰੀ ਲੰਕੰ ਬੀਰੰ ਬੰਕੰ ਭੱਜੀ ਸੈਣ ਲੱਜੀ ਨੈਣ ਡਿੱਗੇ ਸੂਰੰ ਪਿੱਗੇ ਨੂਰੰ ਵਿਆਹ ਹੈ ਹੂਰੰ ਕਾਮੰ ਪੂਰੰ ਇਤ ਸ੍ਰੀ ਵਿਚਿਤ੍ਰ ਨਾਟਕੇ ਰਾਮ ਅਵਤਾਰ ਮਕਰਾਸ਼ ਕੁੰਭ ਅਨਕੁੰਭ ਬਧੈ ਧਿਆਇ ਸਮਾਪਤ ਮਸਤ ਆਥ ਰਾਵਣ ਜੁਦ ਕਥਨੰ ਹੋ ਹਾ ਛੰਦ ਸੁਣਿਓ ਇਹ ਸੰਗ ਜਿਣਿਓ ਕਿ ਸੰਗ ਚੱਪਿਓ ਚਿਤੰ ਬੁਲਿਓ ਬਿਤੰ ਕਿਰਿਓ ਗੜੰ ਰਿਸੰ ਬੜੰ ਭੱਜੀ ਤ੍ਰਿਯੰ ਪ੍ਰਮੀ ਭਯੰ ਪ੍ਰਮੀ ਤਵੈ ਭੱਜੀ ਸਵੈ ਤ੍ਰਿੰਗ ਇਸੰ ਗਏ ਹੋ ਕਿ ਸੰਗ ਕਰੈ ਹਹੰ ਆਹੋ ਦਯੰ ਕਰੋ ਗਈ ਛਮੋ ਭਈ ਸੁਣੀ ਸ੍ਰੁਤੰ ਧੁਨੰ ਉਤੰ ਉਠਿਓ ਹਠੀ ਜਿਵੰ ਭੱਠੀ ਕਛਿਓ ਨਰੰ ਤਜੇ ਸਰੰ ਹਣੇ ਕਿਸੰ ਰੁਕੀ ਦਿਸੰ ਤ੍ਰਿਣਨ ਛੰਦ ਤ੍ਰਿਣਣੰ ਤੀਰੰ ਬ੍ਰਣਣੰ ਵੀਰੰ ਢਣਣੰ ਢਾਲੰ ਜਰਣੰ ਜਵਾਲੰ ਖਰਣੰ ਖੋਲੰ ਬ੍ਰਣਣੰ ਬੋਲੰ ਕਰਣੰ ਰੋਸੰ ਜਰਣੰ ਜੋਸੰ ਬ੍ਰਣਣੰ ਬਾਜੀ ਤ੍ਰਿਣਣੰ ਤਾਜੀ ਜਰਣੰ ਜੂਝੇ ਲਰਣਣੰ ਲੂਝੇ ਹਰਣਨ ਹਾਥੀ ਸਰਣਨ ਸਾਥੀ ਪਰਣਨ ਪਾਜੇ ਲਰਣਨ ਲਾਜੇ ਚਰਣਨ ਚਰਮੰ ਬਰਣਨ ਬਰਮੰ ਕਰਣਨ ਕਾਟੇ ਭਰਣਨ ਬਾਟੇ ਮਰਣਨ ਮਾਰੇ ਤਰਣਨ ਤਾਰੇ ਜਰਣਨ ਜੀਤਾ ਸਰਣਨ ਸੀਤਾ ਗਰਣਨ ਗੈਣੰ ਅਰਨਨ ਐਣੰ ਹਰਣਨ ਹੂਰੰ ਪਰਣਨ ਪੂਰੰ ਪਰਣਨ ਬਾਜੇ ਗਰਣਨ ਗਾਜੇ ਸਰਣਨ ਸੁਝੇ ਜਰਣਨ ਜੁਝੇ ਤਿਰਗਤਾ ਛੰਦ ਤਤ ਤੀਰੰ ਬੱਬ ਬੀਰੰ ਢੱਠ ਢਾਲੰ ਜੱਜ ਜਵਾਲੰ ਤਤ ਤਾਜੀ ਗੱਗ ਗਾਜੀ ਮੰਮੋ ਮਾਰੇ ਤਤ ਤਾਰੇ ਜੱਜ ਜੀਤੇ ਲੱਲ ਲੀਤੇ ਤਤ ਤੋਰੇ ਛਛ ਛੋਰੇ ਰਰ ਰਾਜੰ ਗਗ ਗਾਜੰ ਤਦ ਧਾਇੰ ਚ ਚਾਇੰ ਡੱਡ ਡਿੱਗੇ ਭੱਬ ਭਿੱਗੇ ਸ ਸਰੂਣ ਤਤ ਸਤ ਸ ਸਾਧੈ ਬੱਬ ਬਾਧੈ ਅ ਅ ਅੰਗੰ ਜੱਜ ਜੰਗੰ ਕਕ ਕ੍ਰੋਧੰ ਜੱਜ ਜੋਧੰ ਕੱਕ ਘਾਏ ਧਦ ਧਾਏ ਹ ਹ ਹੂਰੰ ਪੱਪ ਪੂਰੰ ਗਗ ਗੈਣ ਅ ਅ ਐਣ ਬੱਬ ਬਾਣ ਤਤ ਤਾਣੰ ਛ ਛ ਛੋਰੈ ਜੱਜ ਜੋਰੈ ਬੱਬ ਬਾਜੇ ਗਗ ਗਾਜੇ ਪੱਪ ਭੂਮ ਜੱਜ ਚੂਮੰ ਅਨਾਦ ਛੰਦ ਛੱਲੇ ਬਾਣ ਰੁਕੇ ਗੈਣ ਮੱਤੇ ਸੂਰ ਰਤੇ ਨੈਣ ਟੱਕੇ ਢੋਲ ਟੁੱਕੀ ਢਾਲ ਛੁੱਟੇ ਬਾਣ ਉਠੈ ਜਵਾਲ ਵਿੱਗੇ ਸਰੂਣ ਡਿੱਗੇ ਸੂਰ ਚੁੰਮੇ ਭੂ ਕੁੰਮੀ ਹੂਰ ਵੱਜੇ ਸੰਖ ਸਦੰਗਦ ਤਾਲ ਸੰਖ ਭੇਰੀ ਨਦ ਟੁੱਟੇ ਤਾਣ ਫੁੱਟੇ ਅੰਗ ਜੁਝੇ ਵੀਰ ਰੁਜੇ ਜੰਗ ਮੱਚੇ ਸੂਰ ਨੱਚੀ ਹੂਰ ਮੱਤੀ ਤੂੰ ਭੂਮੀ ਪੂਰ ਉੱਠੇ ਅੱਧ ਬਦ ਕਮਦ ਪਖਰ ਰਾਗ ਖੋਲ ਸਨਦ ਛੱਕੇ ਛੋਬ ਛੁੱਟੇ ਕੇਸ ਸੰਗਰ ਸੂਰ ਸਿੰਘਨ ਭੇਸ ਟੁੱਟਰ ਟੀਕ ਟੁੱਟੇ ਟੋਪ ਭੱਗੇ ਪੂ ਪੰਨੀ ਧੋਪ ਘੁੰਮੇ ਕਾਇਕ ਝੂਮੀ ਭੂਮ ਜੜ ਝਾੜ ਤੂੰ ਮੰ ਬੱਜੇ ਨਾਦ ਬਾਦ ਅਪਾਰ ਸੱਜੇ ਸੂਰ ਵੀਰ ਜੁਝਾਰ ਜੁਝੇ ਟੂਕ ਟੂਕ ਵੈ ਖੇਤ ਮੱਤੇ ਮਦ ਜਾਣ ਅਚੇਤ ਛੁੱਟੇ ਸ਼ਸਤਰ ਅਸਤਰ ਅਨੰਤ ਰੰਗੇ ਰੰਗ ਭੂ ਦੁਰੰਤ ਖੁੱਲੇ ਅੰਧ ਧੁੰਦ ਹਥਿਆਰ ਬੱਕੇ ਸੂਰਵੀਰ ਬਿਕਰਾਰ ਬਿਥੁਰੀ ਲੁਥ ਜੁਥ ਅਨੇਕ ਮੱਚੇ ਕੋਟ ਭੱਗੇ ਏਕ ਅਸੇ ਭੂਤ ਪ੍ਰੇਤ ਮਸਾਨ ਲੁਜੇ ਜੁਜ ਰੁਜ ਕਿਰਪਾਨ ਬਾੜਾ ਚੰਦ ਅਦਕਰੋਸ ਕਰ ਰਾਜ ਫਖਰੀਆ ਧਾਵਹੀ RAM RAM ਬਿਨ ਸੰਗ ਪੁਕਾਰ ਤੇ ਆਵਹੀ ਰੁਜ ਜੁਜ ਜੜ ਪੜਤ ਭਿਆਨਕ ਭੂਮ ਪਰ ਚੰਦਰ ਕੇ ਹਾਥ ਗਏ ਪਵ ਸਿੰਧ ਤਰ ਸਿਮਟ ਸਾਂਗ ਸੰਗ੍ਰਹਿ ਸਮੂਹ ਹੋਇ ਜੂਜੀ ਟੂਕ ਟੂਕ ਹੋਇ ਗਿਰਤ ਨਾ ਘਰ ਕਹ ਬੂਝੀ ਖੰਡ ਖੰਡ ਹੋਇ ਗਿਰਤ ਖੰਡ ਧਨ ਖੰਡ ਰਾਨ ਤਨਕ ਤਨਕ ਲਗ ਜਾਹੇ ਅਸਨ ਕੀ ਧਾਰ ਤਨ ਸੰਗੀਤ ਬਾੜਾ ਛੰਦ ਸਾਗੜ ਦੀ ਸਾਂਗ ਸੰਗ੍ਰਹਿ ਤਾਗੜ ਦੀ ਰਣਤਰੀ ਨਚਾਵੈ ਝਾਗੜ ਦੀ ਝੂਮ ਗਿਰ ਭੂਮ ਸਾਗੜ ਦੀ ਸੁਰਪੁਰੈ ਸਿਧਾਵੈ ਆਗੜ ਦੀ ਅੰਗ ਹੋਏ ਭੰਗ ਆਗੜ ਦੀ ਆਹ ਮੈਂ ਡਿਗਹੀ ਹੋ ਬਾਗੜ ਦੀ ਵੀਰ ਬਿਕਰਾਰ ਸਾਗੜ ਦੀ ਸਰੂਣਤ ਤਨ ਭਿੱਗੀ ਰਾਗੜ ਦੀ ਰੋਸ ਰੇ ਭਰਾਜ ਲਾਗੜ ਦੀ ਲਛਪਨ ਪੈ ਧਾਇਓ ਕਾਗੜ ਦੀ ਕ੍ਰੋਧ ਤਨ ਕੁੜਿਓ ਪਾਗੜ ਦੀ ਹੋਏ ਪਉਣ ਸਿਧਾਇਓ ਆਗੜ ਦੀ ਅਣਜੂਰ ਤਾਤ ਕਾਗੜ ਦੀ ਗਹਿ ਘਾਏ ਪ੍ਰਹਾਰਿਓ ਝਾਗੜ ਦੀ ਝੂਮ ਭੂ ਗਿਰਿਓ ਸਾਗੜ ਦੀ ਸੁਤ ਬਹਿ ਉਤਾਰਿਓ ਜਾਗੜ ਦੀ ਚਿੰਕ ਚਾਵੜੀ ਡਾਗੜ ਦੀ ਡਾਕਣ ਡੱਕਾਰੀ ਭਾਗੜ ਦੀ ਪੂਤ ਪਰ ਹਰੇ ਰਾਗੜ ਦੀ ਰਣ ਰੋਸ ਪ੍ਰਜਾਰੀ ਮਾਗੜ ਦੀ ਮੂਰਛਾ ਪਇਓ ਲਾਗੜ ਦੀ ਲక్ష్మణ ਰਣ ਜੁਝਿਓ ਜਾਗੜ ਦੀ ਜਾਨ ਜੁਝ ਗਇਓ ਰਾਗੜ ਦੀ ਰਾਗਪਤ ਇਮ ਬੁਝਿਓ ਇਤ ਸ੍ਰੀ ਵਿਜਿਤਰ ਨਾਟਕੇ ਰਾਮ ਅਵਤਾਰ ਲక్ష్మణ ਮੂਰਛਾ ਪਵੇ ਧਿਆਇ ਸਮਾਪਤਮ